ਹਾਏ ਹਰ ਕਥਾ ਬੂਝ ਤੋਂ ਮੂੜੇ ਤਾਂ ਸਦਾ ਸੁਭ ਹੋਈ ਇਹ ਹਰ ਕੀ ਕਥਾ ਬਾਣੀ ਸਭ ਤੋਂ ਉੱਤਮ ਹਰ ਕੀ ਕਥਾ ਹਾਏ ਅੱਜ ਤੋਂ ਕਹਿ ਲੈਣਾ ਹਰ ਕੀ ਕਥਾ ਨੂੰ ਬੁੱਝ ਤੇ ਕੀ ਹੈ ਹਰ ਕੀ ਹੈ ਉਹ ਕ੍ਰਿਸ਼ਨ ਨਹੀਂ ਹੈ ਹਰ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕਹੀ ਜਾਂਦੇ ਨੇ ਉਹਦਾ ਸੁੱਤਾ ਸਰੀਰ ਸੁੱਕ ਜਾਂਦਾ ਉਹਨਾਂ ਜਿਹੜੇ ਹਰੇ ਜਿਨ੍ਹਾਂ ਦਾ ਜੋਤ ਵਿੱਚ ਜੋਤ ਰੱਖਣਾ ਚਾਹਦੀ ਹੈ ਜੋ ਮਰਜੀ ਚਾਹੇ ਪਾਣੀ 'ਚ ਰੱਖ ਲਓ ਸੁੱਕ ਜਾਂਦਾ ਹੋ ਪਾਣੀ 'ਚ ਰੱਖੋਗੇ ਰਲ ਜੂਗਾ ਬਾਹਰ ਰੱਖੋਗੇ ਸੁੱਕ ਜੂਗਾ ਹਰ ਕੀ ਕਥਾ ਬੁਝ इससे हर की कथा हर की कथा कहानियां ਗੁਰਮੀਤ ਗੁਰਮੀਤ ਸਲਾਈਆਂ ਇਹ ਜਿਹੜੇ ਗੁਰਮੀਤ ਨੇ ਨਾ ਉਹਨਾਂ ਦੀਆਂ ਸਲਾਈਆਂ ਦੀਆਂ ਕਹਾਣੀਆਂ ਨੇ ਗੁਰਬਾਣੀ ਉਹਨਾਂ ਨੇ ਸਮਝਾਈ ਹੈ ਸੰਗਤ ਨੂੰ ਸਿੱਖਾਂ ਨੂੰ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਤਾਂ ਸਦਾ ਸੁਖ ਹੋਈ ਫਿਰ ਤੈਨੂੰ ਸਦਾ ਸੁਖ ਹੋ ਸਕਦਾ ਹੈ ਗੁਰਬਾਣੀ ਦਾ ਰਹੱਸ ਬੁੱਝ ਕੇ ਗੁਰਬਾਣੀ ਦੇ ਭੇਦ ਨੂੰ ਸਮਝ ਕੇ ਬੁੱਝ ਕੇ ਸਦਾ ਸੁਖ ਹੋ ਸਕਦਾ ਹੈ ਵਰਨਾ ਨਹੀਂ ਤਾਂ ਸਦਾ ਸੁਖ ਹੋਈ ਸ਼ਰਤ ਹੈ ਵਰਨਾ ਨਹੀਂ ਹੋਣਾ ਪਤਾ ਟੱਕ ਕਦੇ ਨਹੀਂ ਹੋਣਾ ਸੱਤੇ ਚੱਕੀ ਭਰੇ ਜਾਓ ਸਾਰੀ ਰਾਤ ਫਿਰ ਨਹੀਂ ਹੋਣਾ ਬੜੇ ਬੜੇ ਦਬਾਨ ਲਾ ਕੇ ਕੁਝ ਕਰ ਲੋ ਨਹੀਂ ਹੋਣਾ ਕਰੋੜਾਂ ਰੁਪਏ ਦੇ ਰਮਾਲੇ ਜਾਨੀਆਂ ਬਣਾ ਕੇ ਨਹੀਂ ਹੋਣਾ ਸੋਨਾ ਚਾੜ ਲੋ ਚਾਹੇ ਸਾਰਾ ਹੀ ਦੇਈਆ ਅੱਧਾ ਸੋਨੇ ਦੀ ਬਣਾ ਲੋ ਨਹੀਂ ਹੋਣਾ ਬਜਰੀ ਦੇ ਥਾਂ ਹੀਰੇ ਲਾਲ ਜੜ ਦੋ ਨਹੀਂ ਹੋਣਾ ਅੰਦਰ ਬਦਲ ਲੋ ਅੰਦਰ ਬਦਲਦੇ ਹੋ ਮਨ ਬਦਲੇ ਤੇ ਹੋ ਜਾਣਾ ਚਾਹੇ ਕੌਡੀ ਨਾ ਹੋਵੇ ਤੁਹਾਡੇ ਬੰਦੇ ਪੈਸਾ ਨਾਲ ਹੀ ਹੋਣਾ ਇਹ ਤਾਂ ਮਨ ਨਾ ਪੈਣਾ ਮਨ ਵਿੱਚ ਸਤਿਗੁਰ ਕੇ ਪਾਸ ਮਨ ਦੇ ਰਾਮ ਲਿਓ ਹੈ ਮੋਰ ਜੇ ਰਾਮ ਨੂੰ ਬੁੱਲ ਲੈਣਾ ਤਾਂ ਮਨ ਵਿੱਚ ਦੋਵੇਂ ਮਨ ਦੇ ਦਿਓ ਮਨਮੁਖੀ ਪੜੈ ਤੇਤਾ ਦੁਖ ਲਗਾ ਬਿਨ ਸਤਗੁਰ ਮੁਕਤੀ ਨਾ ਹੋਈ ਸੀਤਾ ਨੇ ਰਾਮ ਮੋਲ ਕਿਉਂ ਨਹੀਂ ਲਿਆ ਕਿਉਂ ਬੜਵਾ ਜਾਣਾ ਪਿਆ ਸੀਤਾ ਨੇ ਆਪਣਾ ਮਨ ਰਾਮ ਪਿਤਾ ਨੇ ਆਪਣਾ ਮਨ ਰਾਮ ਕੋਲ ਵੇਚਿਆ ਨਹੀਂ ਸੀ ਆਪਣੇ ਮਨ ਦੇ ਪਿੱਛੇ ਰਾਮ ਨੂੰ ਲਾ ਕੇ ਭੇਜਿਆ ਅਪਰਾਧ ਕੀਤਾ ਸੀ ਕੀਤਾ ਸੀ ਕਦੀ ਵਰਗ ਲਿਆ ਉਹ ਕਹਿ ਵੀ ਅੜਿਆ ਵੀ ਸੋਨੇ ਦਾ ਵਰਗ ਨਹੀਂ ਹੁੰਦਾ ਕਹਿੰਦੇ ਮੈਂ ਤਾਂ ਜਾਣਦੀ ਨਹੀਂ ਤੇ ਸਾਹਮਣੇ ਦਾ ਫਿਰ ਫਿਰਦੇ ਜਾ ਲਿਆਉਣ ਦਾ ਮਾਰਿਆ ਹੈ ਮਾਤਾ ਨਹੀਂ ਬੈਠਿਆ ਆਪਣੀ ਗੱਲ ਰਾਮ ਨੂੰ ਬਣਾਈ ਰਾਮ ਦੀ ਨਹੀਂ ਮੰਨੀ ਜੇ ਮਨ ਵੇਚਿਆ ਹੁੰਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਰਾਮ ਨੂੰ ਇਹ ਗੱਲ ਕਹਿਣੀ ਫਿਰ ਹੋਇਆ ਸੀਤਾ ਹਰਣ ਮਰਨ ਦਸ਼ਰਥ ਕੋ ਮਨ ਵਿੱਚ ਵਿਪਤੀ ਪੜੀ ਸੀਤਾ ਕੋ ਹਰ ਲੈ ਗਿਓ ਰਾਵਣ ਸਵਰਨ ਲੰਕ ਜਰੀ ਤਾਂ ਹੀ ਹੋਇਆ ਕਰਮ ਗਤੀ ਟਾਰੇ ਦੇ ਵੀ ਟਰੀ ਤੇ ਜਿਹਦੇ ਤੇ ਕਰਮ ਗਤੀ ਟਾਰੇ ਨਹੀਂ ਟਰੀ ਉਹ ਭਗਤ ਸੀ ਉਹ ਰਾਮ ਸੀ ਉਹ ਰਾਮ ਸੀ ਉਹ ਰਾਮ ਨਿਰਗੁਣ ਨਿਰਗੁਣ ਰਾਮ ਨੂੰ ਇਹ ਸਰਗੁਣ ਕਹਿੰਦੇ ਨੇ ਇੱਥੇ ਆਊਗਾ ਨਿਰਗੁਣ ਸਰਗੁਣ ਕੀ ਹੁੰਦਾ ਹਾਂਜੀ ਵੇਨ ਮਨਮੁਖੀ ਪੜਾ ਤੇਤਾ ਦੁੱਖ ਲੱਗਾ ਜਿੰਨਾ ਪੜਦੇ ਨੇ ਮਨਮੁਖ ਜਿੰਨੀਆਂ ਕਿਤਾਬਾਂ ਉਹਨੇ ਦੁਖੀ ਹੁੰਦੇ ਉਹਨੇ ਦੁੱਖਾਂ ਦਾ ਲੰਘਾ ਹੰਕਾਰੀ ਹੋ ਜਾਂਦੇ ਨੇ ਬੜਾ ਕਹਿੰਦੇ ਨੇ ਜੇ ਕੋ ਟੋਕ ਦੇ ਅੱਗ ਬਬੂਲਾ ਹੋ ਜਾਂਦੇ ਨੇ ਜੇ ਕੋ ਟੋਕ ਵੇ ਨਾ ਬਸ ਫਿਰ ਕੋਈ ਕੋਈ ਨੂੰ ਜਲੀ ਜਾਂਦਾ ਨੇ ਵੀ ਮੈਨੂੰ ਟੋਕਦਾ ਦਿਨ ਸਤਗੁਰ ਮੁਕਤੀ ਨਾ ਹੋਈ ਸਤਗੁਰ ਤੇ ਬਿਨਾ ਮੁਕਤੀ ਨਹੀਂ ਹੋ ਸਕਦੀ ਸੱਚ ਦੇ ਗਿਆਨ ਬਿਨਾ ਮੁਕਤੀ ਨਹੀਂ ਹੋ ਸਕਦੀ ਸੱਚ ਨੂੰ ਜਾਣੇ ਬਿਨਾ ਮੁਕਤੀ ਨਹੀਂ ਹੋ ਸਕਦੀ ਸੱਚ ਦਾ ਗਿਆਨ ਆਤਮ ਗਿਆਨ ਹੁੰਦਾ ਹੈ ਇਹ ਆਪ ਸਤ ਸਰੂਪ ਹੈ ਜੀਵ ਸਤ ਸਰੂਪ ਹੈ ਮਰਦਾ ਨਹੀਂ ਹੈ ਆਤਮਾ ਤਾਂ ਅਮਰ ਜੋ ਚੀਜ਼ ਅਮਰ ਹੋ ਸਤ ਹੈ ਸਤ ਗੁਰ ਦਾ ਮੰਤਰ ਗੁਰ ਦਾ ਮੰਤਰ ਗਿਆਨ ਸਤ ਗੁਰ ਦਾ ਮੰਤਰ ਸਤ ਦਾ ਗਿਆਨ ਹੈ ਜੇ ਸਤਗੁਰ ਤੇ ਬਿਨਾ ਮੁਕਤੀ ਕਹੀਏ ਤਾਂ ਸਤਗੁਰ ਨਾਨਕ ਨੇ ਸਾਰਿਆਂ ਨੂੰ ਮੁਕਤ ਕਰ ਦਿੱਤਾ ਉਹ ਨਹੀਂ ਅਸ ਕਰ ਸਕਦੇ ਅਸੀਂ ਬੰਦੇ ਦੀ ਆਪਣੀ ਮੁਕਤੀ ਨਹੀਂ ਹੈ ਫਿਰ ਤਾਂ ਇੱਕ ਮੁਕਤ ਹੋ ਗਿਆ ਸਾਰਾ ਸੰਸਾਰ ਹੋ ਗਿਆ ਕੋਈ ਕਿਸੇ ਨੂੰ ਮੁਕਤ ਨਹੀਂ ਕਰ ਸਕਦਾ ਜਿੰਨਾ ਜਰ ਉਹਦੇ ਕੋਲ ਸੱਚ ਦਾ ਗਿਆਨ ਨਾ ਹੋਵੇ ਉਹਨਾਂ ਦੀ ਮੁਕਤੀ ਨਹੀਂ ਹੈ ਉਹਨੂੰ ਬੇੜਾ ਆਪਣਾ ਆਪ ਬਣਾਣਾ ਪੈਣਾ ਆਪਣੇ ਹੱਥੀਂ ਆਪਣਾ ਆਪੇ ਹੀ ਕਾਸ ਵਾਰੀਏ ਜੇ ਸਤਗੁਰ ਦੇ ਅਤ ਮੁਕਤੀ ਹੋਵੇ ਤਾਂ ਆਪਣਾ ਕਾਸ ਕੀ ਸਵਾਰੇ ਹੋਵੇ ਫਿਰ ਆਪਣਾ ਕੀ ਸਵਾਰੇ ਸੱਚ ਦਾ ਗਿਆਨ ਪ੍ਰਾਪਤ ਕਰਨਾ ਆਪਣਾ ਕਾਜ ਆਪ ਸਵਾਰਨਾ ਉਹਦੇ ਦਾ ਸੌਖਾ ਬਣਾ ਲਿਆ ਗੁਰੂ ਬਾਹ ਬਣ ਕੇ ਲੈ ਜੂਗਾ ਨਾਮ ਦਾ ਬੱਚਾ ਛੋਟਾ ਸੀ ਸਾਰਿਆਂ ਨੂੰ ਲੈ ਜਾਂਦਾ ਬਾਹ ਫੜ ਕੇ ਹੁੜੀ ਲਿਆ ਸਕਦਾ ਹੁੜ ਕਿਹੜੇ ਨਾਮ ਦਾ ਹੈ ਜੀ ਕੌਣ ਕਹੇ ਸਤਗੁਰੂ ਹੋਇਓ ਸਤਗੁਰ ਤਾਂ ਸਦਾ ਸਦਾ ਰਹਿਣਾ ਸਤਗੁਰੂ ਮੇਰਾ ਸਦਾ ਸਦਾ ਨਾ ਹੋਵੇ ਨਾ ਜਾਏ ਉਹ ਬਨਾਸ਼ੀ ਪੁਰਖ ਹੈ ਜਿਹੜਾ ਸਮੇ ਰਿਹਾ ਸਮਾਇਆ ਉਹਦੀ ਗੱਲ ਕਰੋ ਆਪਣੇ ਅੰਦਰ ਸਤਗੁਰ ਦੀ ਸਤਗੁਰ ਤੇ ਖਾਲੀ ਕੋਈ ਨਹੀਂ ਤੁਸੀਂ ਆਪਣੇ ਸਤਗੁਰ ਦੀ ਗੱਲ ਕਰੋ ਨਾਨਕ ਨੇ ਆਪਣਾ ਸਤਗੁਰ ਠੀਕ ਹੈ ਨਾਨਕ ਦਾ ਸਤਗੁਰ ਕੇ ਜਨਮੇ ਗਵਨ ਵਟਾਇਆ ਸਤਗੁਰ ਨੂੰ ਜਨਮ ਦਿੱਤਾ ਭਰਮ ਦੇ ਅੰਡੇ ਜੋ ਬਾਹਰ ਆਇਆ ਜਿਹਦਾ ਸਤਗੁਰ ਭਰਮ ਦੇ ਅੰਡੇ ਜੋ ਬਾਹਰ ਆ ਉਹਦਾ ਗਵਨ ਬਿਟੂਗਾ ਵਰਨਾ ਨਹੀਂ ਬਿਟਣਾ ਫੁੱਟੋ ਅੰਡਾ ਭਰਮ ਦਾ ਮਨੇ ਪਿਆ ਪ੍ਰਗਾਸਾ ਜਿੰਨਾ ਚਿਰ ਭਰਮ ਦਾ ਅੰਡਾ ਅਸੀਂ ਆਪਣਾ ਨਹੀਂ ਬਣਦੇ ਮਨ ਚ ਪ੍ਰਗਾਸਾ ਨਹੀਂ ਹੁੰਦਾ ਉਹਦਾ ਜਿਹੜਾ ਛੁਟਕਾਰਾ ਨਹੀਂ ਹੈ ਬਿਨ ਸਤ ਗੁਰ ਮੁਕਤ ਨਾ ਹੋਈ ਸਭ ਪ੍ਰਚਾਰ ਬਕਵਾਸ ਹੈ ਜਿਹੜਾ ਕਰ ਰਹੇ ਨੇ ਫਰਾਡ ਹੈ ਸਭ ਝੂਠ ਹੈ ਮਨੁੱਖਾਂ ਦਾ ਪ੍ਰਚਾਰ ਹੈ ਕੋਈ ਕ੍ਰਿਸ਼ਨ ਨੂੰ ਕਹਿੰਦਾ ਸੀ ਕੋਈ ਰਾਮ ਨੂੰ ਕਹਿੰਦਾ ਸੀ ਅਸੀਂ ਆਪਣੇ ਗੁਰੂਆਂ ਨੂੰ ਬਣਾ ਲਏ ਦੇਖੋ ਗੁਰਬਾਣੀ ਜਿਹੜੀ ਗੱਲ ਕਹਿੰਦੀ ਹੈ ਗੱਲ ਕਰੋ ਗੁਰਬਾਣੀ ਦੀ ਬਾਣੀ ਵੀ ਗੁਰੂ ਹੈ ਮਰਜੀ ਵੀ ਤੁਹਾਡੀ ਆਪਣੀ ਹੈ ਇਹ ਹੋਰ ਕਿਸੇ ਦੀ ਕਹੀ ਹੋਈ ਗੱਲ ਹੈ ਤੁਹਾਡੀ ਸੁਣਾਈ ਹੋਈ ਤੁਹਾਨੂੰ ਉਪਦੇਸ਼ ਕੀ ਕੀਤਾ ਸਾਨੂੰ ਉਪਦੇਸ਼ ਕੀ ਕੀਤਾ ਗੱਲ ਇਹ ਹੈ ਫਿਰ ਸਤਗੁਰ ਮੁਕਤੀ ਨਾ ਹੋਈ ਸਤਗੁਰ ਤੇ ਬਿਨਾਂ ਮੁਕਤੀ ਨਹੀਂ ਹੋ ਸਕਦੀ ਜੇ ਸਤਗੁਰ ਸਾਨੂੰ ਲੱਭੂਗਾ ਤਾਂ ਹੀ ਮੁਕਤੀ ਉਹ ਛੱਡ ਜਾਵਾਂਗੇ ਸਤਗੁਰ ਦੇ ਚੜ੍ਹ ਫੜਾਂਗੇ ਮੁਕਤੀ ਹੋ ਜੂਗੀ ਗੁਰਬਾਣੀ ਨੂੰ ਤਾਂ ਮੰਨਣ ਨੂੰ ਜੀ ਨਹੀਂ ਕਰਦਾ ਤੇ ਮੁਕਤੀ ਭਾਲਦੇ ਪਰ ਮੁਕਤੀ ਚਾਹੀਦੀ ਵੀ ਕਿਸੇ ਨੂੰ ਨਹੀਂ ਗੁਰਦੁਆਰੇ ਇੱਕ ਵੀ ਆਦਮੀ ਮੁਕਤੀ ਦੀ ਅਰਦਾਸ ਨਹੀਂ ਕਰਾਉਂਦਾ ਜਾ ਕੇ ਕਦੇ ਮੁਕਤੀ ਦੀ ਅਰਦਾਸ ਨਹੀਂ ਸੁਣੀ ਜਿਹੜੇ ਚਰਨਾਂ ਦੇ ਨਿਵਾਸ ਦੀ ਵੀ ਗੱਲ ਕਰਦੇ ਨੇ ਹਰ ਸਾਲ ਨੂੰ ਅਰਦਾਸ ਕਰੀ ਜਾਂਦੇ ਚਰਨਾਂ ਦੇ ਨਿਵਾਸ ਦਾ ਮਤਲਬ ਹੈ ਉਹਨਾਂ ਨੂੰ ਭਰੋਸਾ ਨਹੀਂ ਕੋਈ ਅਰਦਾਸ ਕੁਝ ਹੁੰਦਾ ਹੁੰਦਾ ਜੇ ਕੋਈ ਚੜਾਈ ਕਰ ਜਾਂਦਾ ਚਾਰ ਪੰਜ ਵਾਰ ਤਾਂ ਸੰਸਕਾਰ ਤੱਕ ਅਰਦਾਸ ਹੋ ਜਾਂਦੀ ਹੈ ਚਰਨਾਂ ਦੇ ਨਿਵਾਸ ਦੀ ਸਾਨੂੰ ਭਰੋਸਾ ਹੀ ਨਹੀਂ ਅਰਦਾਸ ਕਰ ਰਹੇ ਵੀ ਅਰਦਾਸ ਠੀਕ ਹੈ ਉਹਦਾ ਹੱਥ ਸਿਖਾ ਦਈਏ ਤਾਂ ਕਰਨ ਵਾਲੇ ਨੂੰ ਭਰੋਸਾ ਨਾ ਕਰਾਉਣ ਵਾਲੇ ਨੂੰ ਭਰੋਸਾ ਭੋਗ ਪੈਂਦਾ ਫੇਰ ਚਰਨਾਂ ਨਿਵਾਸ ਦੀ ਅਰਦਾਸ ਅਗਲੇ ਸਾਲ ਕੋ ਫੇਰ ਚਰਨਾਂ ਦੀ ਅਰਦਾਸ ਵੀ ਜੋ ਹੋਇਆ ਹੀ ਨਹੀਂ ਜੇ ਨਹੀਂ ਹੋਇਆ ਤਾਂ ਹੋਣਾ ਨਹੀਂ ਨਹੀਂ ਕਦੀ ਹੋਣਾ ਤੁਹਾਨੂੰ ਕਦੋਂ ਪਤਾ ਹੋਇਆ ਕਿ ਨਹੀਂ ਹੋਇਆ ਕਿਵੇਂ ਪਤਾ ਲੱਗਿਆ ਵੀ ਹੋਇਆ ਨਹੀਂ ਪਿਛਲੀ ਅਰਦਾਸ ਕਬੂਲ ਨਹੀਂ ਹੋਈ ਅੰਨੇ ਹੋਏ ਹੋਏ ਸਾਰੇ ਮੂਰਖ ਅੰਨੇ ਚੱਕਰ ਮਾਰਦੇ ਨੇ ਜੇ ਹਿੰਦੂ ਤੇ ਹੋਏ ਨੇ ਫਿਰ ਕਹਿੰਦਾ ਅਸੀਂ ਸਿੱਖਾਂ ਸਿੱਖ ਤੋਂ ਕਿੱਥੇ ਆ ਉਹ ਜਿੱਧਰ ਲਾਈ ਦਾ ਕਸੌਟੀ ਦੇ ਉਧਰ ਇਹਦਾ ਪਿਸਤਲ ਹੈ ਜਿੱਧਰ ਰੋਟੀ ਘਾਟੀ ਹੈ ਉਧਰ ਪਿਸਤਲ ਵੱਢ ਕੇ ਲੈ ਜਾਂਦਾ ਪਿੱਤਲ ਔਰ ਸੋਨੇ 'ਚ ਫਰਕ ਸਮਝਦਾਰ ਵਾਸਤੇ ਫਰਕ ਹੈ ਬੇਸਮਝ ਵਾਸਤੇ ਸ਼ਾਇਦ ਨਾ ਹੋ